ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਅੱਜ ਦਾ ਵਿਸ਼ਾ ਹੈ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਈ ਮੱਖਣ ਸ਼ਾਹ ਲੁਬਾਣੀ ਦੀ ਸਿਆਣਪ ਸ਼ਰਧਾ ਸਿੱਖੀ ਸਿਦਕ ਅਤੇ ਭਰੋਸੇ ਦਾ ਸਦਕਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਗੁਰੂ ਦਾ ਹੁਕਾ ਦੇਣ ਕਾਰਨ ਬਕਾਲੇ ਦੀਆਂ ਸੰਗਤਾਂ ਹੁਮ ਹੁਮਾ ਕੇ ਗੁਰੂ ਸਾਹਿਬ ਵੱਲ ਆ ਗਈਆਂ ਗੁਰੂ ਜੋਤ ਦੇ ਪ੍ਰਗਟ ਹੋਣ ਨਾਲ ਗੁਰੂ ਜਸ ਦੂਰ ਤੱਕ ਫੈਲਣ ਕਾਰਨ ਗੁਰੂ ਘਰ ਰੌਣਕਾਂ ਵੱਧ ਗਈਆਂ ਅਤੇ ਪਖੰਡੀ ਗੁਰੂਆਂ ਦੇ ਡੇਰਿਆਂ ਦੀ ਆਮਦਨ ਘਟਣ ਨਾਲ ਸ਼ੋਕ ਦੀ ਲਹਿਰ ਫੈਲ ਗਈ ਦਿਨੋ ਦਿਨ ਈਰਖਾ ਅਤੇ ਸਾੜਾ ਵਧਣ ਲੱਗਾ ਕੋਈ ਚਾਰਾ ਨਾ ਚੱਲਦਾ ਦੇਖ ਇੱਕ ਦਿਨ ਧੀਰਮਲ ਨੇ ਗੁਰੂ ਸਾਹਿਬ ਤੋਂ ਛੁਟਕਾਰਾ ਪਾ ਕੇ ਆਪਣੀ ਗੱਦੀ ਚਲਾਉਣ ਲਈ ਸੀਨੇ ਮਸੰਦ ਤੋਂ ਗੁਰੂ ਸਾਹਿਬ ਤੇ ਗੋੜੀ ਚਲਵਾ ਦਿੱਤੀ ਗੁਰੂ ਸਾਹਿਬ ਤਾਂ ਵਾਲ-ਵਾਲ ਬਚ ਗਏ ਪਰ ਸ਼ੀਹਾ ਮਸੰਦਾਂ ਦੇ ਆਦਮੀ ਗੁਰੂ ਸਾਹਿਬ ਦਾ ਸਾਰਾ ਸਮਾਨ ਤੇ ਪੰਚਮ ਪਿਤਾ ਦੀ ਲਿਖਵਾਈ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲੈ ਗਏ ਭਾਈ ਮੱਖਣ ਸ਼ਾਹ ਨੂੰ ਜਦ ਇਸ ਬਾਰੇ ਪਤਾ ਲੱਗਾ ਤਾਂ ਉਸਨੇ ਧੀਰ ਮਾਲਾ ਤੇ ਉਸਦੇ ਸਾਥੀਆਂ ਨੂੰ ਜਾ ਕੇ ਰਿਆ ਚੰਗੀ ਤਰ੍ਹਾਂ ਸੋਧਾ ਲਾਉਣ ਮਗਰੋਂ ਉਹਨਾਂ ਸ਼ੀਹੇ ਮਸੰਦਾਂ ਨੂੰ ਫੜ ਕੇ ਮੁਸ਼ਕਾਂ ਬੰਨ ਲਈਆਂ ਸਾਰਾ ਗੁਰੂ ਘਰ ਦਾ ਮਾਲ ਗੁਰੂ ਗ੍ਰੰਥ ਸਾਹਿਬ ਦੀ ਬੀੜ ਸਮੇਤ ਸਾਂਭ ਲਿਆ ਅਤੇ ਧੀਰ ਮਾਲ ਦਾ ਡੇਰਾ ਵੀ ਲੁੱਟ ਲਿਆ ਸਮਾਨ ਸਮੇਤ ਸ਼ੀਹੇ ਮਸੰਦ ਨੂੰ ਗੁਰੂ ਸਾਹਿਬ ਦੇ ਪੇਸ਼ ਕਰ ਦਿੱਤਾ ਸ਼ਾਂਤੀ ਦੇ ਪੁੰਜ ਬਿਰਾਗ ਦੀ ਮੂਰਤ ਬ੍ਰਹਮ ਗਿਆਨ ਦੇ ਮਾਲਕ ਸ੍ਰੀ ਗੁਰੂ ਤੇਗ ਬਹਾਦਰ ਨੂੰ ਸ਼ੀਹੇ ਦੀ ਹਾਲਤ ਦੇਖ ਕੇ ਤਰਸ ਆ ਗਿਆ ਤੇ ਇਸ ਨੂੰ ਰਿਹਾ ਕਰਨ ਦਾ ਆਦੇਸ਼ ਕਰ ਦਿੱਤਾ ਨਾਲ ਹੀ ਸਾਰਾ ਸਮਾਨ ਜੋ ਗੁਰੂ ਘਰ ਦਾ ਲੈ ਗਏ ਸੀ ਜਾਂ ਉਹਨਾਂ ਦਾ ਸੀ ਵਾਪਸ ਕਰਨ ਦਾ ਹੁਕਮ ਦੇ ਦਿੱਤਾ ਭਾਈ ਮੱਖਣ ਸ਼ਾਹ ਨੇ ਬਾਕੀ ਸਾਰਾ ਸਮਾਨ ਤਾਂ ਦੇ ਦਿੱਤਾ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖ ਲਿਆ ਰੋਜ਼ ਦੀ ਖਚਖਚ ਤੋਂ ਮੁਕਤ ਹੋਣ ਲਈ ਗੁਰੂ ਸਾਹਿਬ ਨੇ ਸ਼੍ਰੀ ਕੀਰਤਪੁਰ ਸਾਹਿਬ ਜਾਣ ਦੀ ਤਿਆਰੀ ਕਰ ਲਈ ਬਾਬੇ ਬਿਕਾਲੇ ਤੋਂ ਬਿਆਸ ਦਿਆ ਪਾਰ ਕਰਨ ਵੇਲੇ ਜਦ ਗੁਰੂ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦਾ ਪਤਾ ਲੱਗਿਆ ਤਾਂ ਉਹਨਾਂ ਮੰਜੀ ਸਾਹਿਬ ਸਮੇਤ ਗੁਰੂ ਗ੍ਰੰਥ ਸਾਹਿਬ ਨੂੰ ਦਰਿਆ ਬਿਆਸ ਵਿੱਚ ਬਰੇਤੀ ਤੇ ਛੱਡ ਕੇ ਧੀਰਮਲ ਨੂੰ ਸੁਨੇਹਾ ਭੇਜ ਦਿੱਤਾ ਕਿ ਆ ਕੇ ਬੀੜ ਲੈ ਜਾਵੇ ਧੀਰਮਲ ਜਦ ਆਪਣੇ ਬੰਦੇ ਲੈ ਕੇ ਆਇਆ ਤਾਂ ਦਰਿਆ ਵਿੱਚ ਪਾਣੀ ਚੜਨ ਨਾਲ ਗ੍ਰੰਥ ਸਾਹਿਬ ਦੀ ਭੀੜ ਨਜ਼ਰ ਨਾ ਆਈ ਪਾਣੀ ਵਿੱਚ ਕਾਫੀ ਭਾਲ ਕਰਨ ਤੇ ਵੀ ਜਦ ਜਦ ਧੀਰਮਲ ਨੂੰ ਬਾਬਾ ਜੀ ਦੀ ਭੀੜ ਨਾ ਮਿਲੀ ਤਾਂ ਧੀਰਮਲ ਦੇ ਅਰਦਾਸ ਕਰਨ ਤੇ ਤੀਸਰੇ ਦਿਨ ਭੀੜ ਲੱਭ ਗਈ ਜਦ ਉੱਪਰਲੇ ਰੁਮਾਲੇ ਉਤਾਰ ਕੇ ਸਰੂਪ ਨੂੰ ਦੇਖਿਆ ਗਿਆ ਤਾਂ ਪਤਾ ਲੱਗਾ ਕਿ ਕੇਵਲ ਹਾਸ਼ਿਆ ਹੀ ਗੱਲਾ ਹੋਇਆ ਹੈ ਬਾਕੀ ਸਾਰਾ ਗ੍ਰੰਥ ਸਾਹਿਬ ਬਿਲਕੁਲ ਠੀਕ ਸੀ ਵਿਗਿਆਨਕ ਕਾਮਰੇਡੀ ਸੋਚ ਕਦੇ ਵੀ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੋਵੇਗੀ ਅਤੇ ਅਨੇਕਾਂ ਤਰਕਾਂ ਇਸ ਬਾਰੇ ਪੇਸ਼ ਕਰਨਗੇ ਪਰ ਸਤੰਬਰ 2005 ਵਿੱਚ ਅਮਰੀਕਾ ਦੇ ਨਿਊ ਓਰਲੀਜ਼ਨ ਸ਼ਹਿਰ ਵਿੱਚ ਆਏ ਕੈਟਰੀਨਾ ਸਮੁੰਦਰੀ ਤੂਫਾਨ ਦੀ ਘਟਨਾ ਨੇ ਉੱਪਰਲੀ ਵਾਰਤਾ ਦੇ ਸਹੀ ਹੋਣ ਤੇ ਮੋਹਰ ਲਗਾ ਦਿੱਤੀ ਕਿ ਪ੍ਰਭ ਭਾਵੈ ਬਿਨ ਸਾਸ ਤੇ ਰੱਖੈ ਅੰਗ 277 ਅਨੁਸਾਰ ਸਭ ਕੁਝ ਹੋ ਸਕਦਾ ਹੈ ਜਿੱਥੇ ਇਸ ਭਿਆੰਕਰ ਸਮੁੰਦਰੀ ਤੂਫਾਨ ਨੇ ਸ਼ਹਿਰ ਵਾਸੀਆਂ ਦਾ ਸਭ ਕੁਝ ਉਜਾੜ ਕੇ ਰੱਖ ਦਿੱਤਾ ਉੱਥੇ ਇਹ ਤੂਫਾਨ ਮੌਰਿਸ ਰੈਡ ਈਸਟ ਨਿਊ ਔਰਲੀਜ਼ਨਸ ਵਿੱਚ ਸਥਿਤ ਗੁਰਦੁਆਰਾ ਸਾਹਿਬ ਵਿੱਚ ਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੁਝ ਵੀ ਵਿਗਾੜ ਨਹੀਂ ਸਕਿਆ ਲੋਕਲ ਸਿੱਖ ਸੰਗਤ ਨੇ ਪਹਿਲਾਂ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਲੰਬੀ ਉਡੀਕ ਪਿੱਛੋਂ ਜਦ ਕੋਈ ਹੰਗਾਰਾ ਨਾ ਮਿਲਿਆ ਤਾਂ ਉਹਨਾਂ ਕੈਲੀਫੋਰਨੀਆ ਦੀ ਬਚਾਓ ਦਸਤਾ ਕੰਪਨੀ TSRT ਦੀ ਸਹਾਇਤਾ ਲਈ ਸਰਦਾਰ ਹਰਦਿਆਲ ਸਿੰਘ ਅਤੇ ਭਾਈ ਨਿਰਮਲ ਸਿੰਘ ਨੇ SRTS ਦੇ ਉੱਡਣ ਦਸਤੇ ਦੇ ਮਾਹਿਰ ਡੇਵਿਸ ਕਰੂਜ਼ ਅਤੇ ਟਾਮ ਥਾਮਸ ਦੀ ਮਦਦ ਨਾਲ ਪੂਰੇ 22 ਘੰਟੇ ਦੇ ਆਪਰੇਸ਼ਨ ਪਿੱਛੋਂ ਜਦ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਤੋੜ ਕੇ ਹਾਲ ਵਿੱਚ ਦਾਖਲ ਹੋਏ ਤਾਂ ਦੇਖ ਰਹੇ ਸਨ ਕਿ ਜਿਸ ਪਾਲਕੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਸਨ ਉਹ ਪਾਲਕੀ 5 ਫੁੱਟ ਪਾਣੀ ਦੇ ਉੱਪਰ ਤੈਰ ਰਹੀ ਸੀ ਅਤੇ ਪਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛੂ ਵੀ ਨਹੀਂ ਸਕਿਆ ਸਭ ਦੇਖ ਕੇ ਚੰਬਾ ਹੋ ਗਏ ਗੁਰੂ ਕੇ ਸਿੱਖਾਂ ਦੀ ਖੁਸ਼ੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਸਾਰੇ ਸ਼ਹਿਰ ਵਿੱਚ ਇਸ ਕੌਤਕ ਕੌਤਕ ਦੀ ਚਰਚਾ ਛਿੜ ਗਈ ਅਖਬਾਰਾਂ ਵਿੱਚ ਖਬਰਾਂ ਛਪ ਗਈਆਂ 8 ਸਤੰਬਰ 2007 ਪੰਜਾਬੀ ਟ੍ਰਿਬਿਊਨ ਅਤੇ 9 ਸਤੰਬਰ ਦੇ ਚੜ੍ਹਦੀ ਕਲਾ ਵਿੱਚ ਵੀ ਖਬਰ ਪ੍ਰਕਾਸ਼ਿਤ ਹੋਈ ਹੁਣ ਪਤਾ ਲੱਗਾ ਹੈ ਕਿ ਬਚਾਓ ਦਸਤੇ ਦਾ ਅਮਰੀਕਨ ਅਫਸਰ ਇਸ ਸਭ ਕੁਝ ਦੇ ਨੂੰ ਦੇਖ ਕੇ ਇੱਕ ਕਿਤਾਬ ਲਿਖ ਰਿਹਾ ਹੈ ਅਜਿਹਾ ਇੱਕ ਕੁਦਰਤ ਦਾ ਕ੍ਰਿਸ਼ਮਾ 26 ਜਨਵਰੀ 2001 ਨੂੰ ਸੂਰਤ ਵਿੱਚ ਆਏ ਪੁਚਾਲ ਵੇਲੇ ਹੋਇਆ ਜਦ ਸ਼ਹਿਰ ਦੇ ਗੁਰਦੁਆਰੇ ਸਾਹਿਬ ਦੀਆਂ ਆਸੇ-ਪਾਸੇ ਦੀਆਂ ਸਾਰੀਆਂ ਇਮਾਰਤਾਂ ਟਹਿ ਗਈਆਂ ਪਰ ਗੁਰਦੁਆਰੇ ਨੂੰ ਕੋਈ ਨੁਕਸਾਨ ਨਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ